ਸ਼ਲੋਕ ਕਿਰਤ ਕਮਾਵਣ ਸੁਭ ਅਸੁਭ ਕੀਨੇ ਤਿਨੀ ਪ੍ਰਭ ਆਪ ਕਿਰਤ ਕਮਾਵਣ ਸ਼ੁਭ ਅਸ਼ੁਭ ਦੋ ਕਿਸਮ ਦੀ ਕਰਤਾ ਹੈ ਤੇ ਸੰਸਾਰ 'ਚ ਪਹਿਲਾਂ ਨੂੰ ਦੱਸ ਵੀ ਦਿੱਤਾ ਕਿ ਭਾਈ ਤਾਂ ਉੱਥੇ ਜਾਣਾ ਹੈ ਕੰਮ ਪੁੱਠਾ ਵੀ ਕਰ ਸਕਦਾ ਹੈ ਕੋ ਬਹੁਤ ਤੇ ਦੇਤਾ ਤੈਨੂੰ ਤਾਂ ਕਟਣਾ ਅਦਰਕ ਉਂਗਲੀ ਵੀ ਕੱਟੀ ਜਾ ਸਕਦੀ ਹੈ ਉਂਗਲੀ ਨਹੀਂ ਕੱਟਣੀ ਅਦਰ ਕੇ ਕੱਟਣਾ ਉਂਗਲੀ ਤੋਂ ਬਚਾ ਕੇ ਚਲਾਉਣਾ ਇਹ ਬੁੱਧੀ ਆਤਮ ਘਾਤੀ ਵੀ ਹੈ ਤੈਨੂੰ ਦੇ ਦਿੱਤੀ ਸ਼ੁਰੂ ਹੈ ਇਹ ਕੂੜ ਦਾ ਸ਼ਰਾ ਜਿਹੜਾ ਨਾ ਇਹਨੂੰ ਆ ਸਰੀਰ ਮੁਰਦਾਰ ਦਾ ਮੁੱਠਾ ਲੱਗਿਆ ਹੋਇਆ ਕੂੜ ਕੂੜ ਸ਼ਰਾ ਮੁੱਠਾ ਮੁੱਠਾ ਜੇ ਮੰਨ ਲੈ ਮਨ ਝੂਠ ਨਾਲ ਜੁੜੇ ਜੇ ਮਨ ਕੋ ਗਿਆਨ ਨਾਲ ਜੁੜਿਆ ਹੈ ਨਾ ਸੱਚ ਨਾਲ ਨਹੀਂ ਜੁੜਿਆ ਸੱਚ ਦਾ ਗਿਆਨ ਨਹੀਂ ਹੈ ਫਿਰ ਇਹ ਕੂੜ ਛੁਰਾ ਛੁਰਾ ਜੇ ਆਪਣੇ ਭਾਣੇ ਜਾਂਦਾ ਫਿਰ ਇਹ ਕੂੜ ਛੁਰੇ ਦਾ ਰੂਪ ਹੈ ਜਿੰਨਾ ਜਦ ਆਪਣੇ ਭਾਣੇ ਚਲਦੀ ਹੈ ਬੁੱਧੀ ਉਹਨਾਂ ਜਦ ਛੁਰਾ ਜ਼ਰੂਰ ਹੈ ਕੂੜ ਛੁਰਾ ਸਰੀਰ ਕੀ ਹੈ ਮੁੱਠਾ ਮੁਰਦਾਰ ਮੁੱਠੇ ਬਿਨਾ ਛੁਰਾ ਨਹੀਂ ਨਾ ਚੱਲਦਾ ਸਰੀਰ ਦਾ ਮੁੱਠਾ ਹੀ ਆ ਵਿੱਚ ਕੁਝ ਨਹੀਂ ਹੈ ਸਰੀਰ ਦਾ ਜੇ ਅੰਦਰ ਇੱਕ ਮਨ ਇੱਕ ਚਿੱਤ ਹੋ ਕੇ ਚੱਲਦਾ ਭਾਣੇ ਚੱਲਦਾ ਕੂੜ ਅੱਧਾ ਹੁੰਦਾ ਸਾਬਤ ਨਹੀਂ ਹੁੰਦਾ ਜਾਂ ਸੱਚ ਕੀ ਕਰਦੀ ਬਣਦਾ ਫਿਰ ਸਾਬਤ ਹੈ ਫਿਰ ਮੁਰਦਾਰ ਦੇ ਮੁੱਠੇ ਦੀ ਲੋੜ ਨਹੀਂ ਹੁੰਦੀ ਕੂੜ ਛੁਰੇ ਨੂੰ ਮੁੱਠਾ ਮੁਰਦਾਰ ਚਾਹੀਦਾ ਜੇ ਸੱਚ ਕੀ ਕਰਦੀ ਹੈ ਫਿਰ ਸੱਚ ਸਭ ਸਾਰ ਫਿਰ ਮੁੱਠਾ ਮੁਰਦਾਰ ਕਟਿਆ ਜਾਂਦਾ ਹੈ ਜੇ ਸੱਚ ਕੀ ਕਰਤੀ ਹੈ ਨਾ ਫਿਰ ਸਰੀਰ ਦੀ ਲੋੜ ਨਹੀਂ ਹੈ ਫਿਰ ਮੁੱਠਾ ਮਰਦਾਰ ਦੀ ਲੋੜ ਨਹੀਂ ਹੈ ਮੁੱਠਾ ਮਰਦਾਰ ਦੀ ਲੋੜ ਹੋਣਾ ਚਾਹੀਦਾ ਜਿੰਨਾ ਚਿਰ ਕੂੜ ਦਾ ਸ਼ੁਰ ਹੈ ਕਿਉਂ ਕੂੜ ਦੀ ਕਮਾਈ ਕਰਨੀ ਹੈ ਸਰੀਰ ਚਾਹੀਦਾ ਨਾ ਆਪ ਕੋੜੇ ਨੇ ਸਰੀਰ ਚਾਹੀਦਾ ਨਾ ਸਰੀਰ ਵਾਸਤੇ ਹੀ ਕਰਦੇ ਨੇ ਤੇ ਕੂੜ ਦਾ ਸ਼ੁਰ ਮੁੱਠਾ ਮਰਦਾਰ ਨਾਲ ਹੋਊਗਾ ਜੀ ਜੇ ਸੱਚ ਕੀ ਕਰਦੀ ਹੈ ਤੇ ਸੱਚ ਸੰਸਾਰ ਦੋ ਅੱਡ ਅੱਡ ਨੇ ਆਪਣੇ ਬਾਣੇ ਚੱਲਣਾ ਕੂੜ ਸ਼ੁਰਾ ਮੁੱਠਾ ਮਰਦਾਰ ਕਲਕਾਤੀ ਰਾਜੇ ਕਸਾਈ ਕਸਾਈ ਪੜਾ ਫਿਰ ਉਹ ਕਸਾਈ ਪੜਾ ਕਰੂਗਾ ਕੂੜ ਸ਼ੁਰਾ ਮੁੱਠਾ ਮਰਦਾਰ ਵਾਲਾ ਤਾਂ ਕਸਾਈ ਹੈ ਜਿਹੜੇ ਸੰਤ ਨੇ ਸਭ ਕਸਾਈ ਨੇ ਰਸਾਈ ਕਰਦਾ ਜੀਆਂ ਕਾ ਹੈ ਨਾ ਹੋਵੇ ਜੀਆਂ ਕਾ ਹੈ ਜੀਆਂ ਕਾ ਹੈ ਜਿੰਨੇ ਗੁਰੂ ਨੇ ਜੀਆਂ ਕਾ ਨੇ ਫੜਨ ਨਾ ਹੋਵੇ ਨੰਗਾ ਜੀਆਂ ਕਾ ਹੈ ਜੀਆਂ ਕਾ ਜੀ ਜੀ ਦਾ ਘਾਤ ਕਰਦਾ ਸਰੀਰ ਦਾ ਨਹੀਂ ਕਰਦਾ ਆਤਮਾ ਦੀ ਹੱਤਿਆ ਕਰਦਾ ਬੁੱਧੀ ਨੂੰ ਬੁੱਧੀ ਨੂੰ ਲੀਨ ਕਰਦਾ ਉਹਦੀ ਨੂੰ ਬੁੱਧੀ ਦਾ ਨਾਸ਼ ਕਰਨਾ ਜੀਆਂ ਕੌਣ ਕਹਿੰਦੇ ਨੇ ਕੁਬੁੱਧ ਫਲਾ ਦੇਣੀ ਉਹਦਾ ਗਿਆਨਹੀਨ ਕਰਕੇ ਅਗਿਆਨਤਾ ਫਲਾ ਦੇਣੀ ਇਹਨੂੰ ਜੀਆਂ ਕਾਏ ਕਿਹਾ ਹੋਇਆ ਹੈ ਜੀ ਤਾਂ ਮਰਦਾ ਨਹੀਂ ਨਹੀਂ ਕਾਏ ਲਫ਼ਜ਼ ਕਿਹਾ ਹੋਇਆ ਹੈ ਲਫ਼ਜ਼ ਹਤੋਏ ਹਤੋ ਨਹੀਂ ਕਿਹਾ ਆ ਹਤਿਆ ਨਹੀਂ ਕਿਹਾ ਹੋਇਆ ਕਾਇ ਔਰ ਹਤਿਆ ਵਿੱਚ ਫਰਕ ਹੈ ਕਿਸੇ ਤੇ ਜ਼ਖਮ ਲਾ ਲੈਣਾ ਹੋਰ ਗੱਲ ਹੈ ਕਿਸੇ ਨੂੰ ਮਾਰ ਦੇਣਾ ਹੋਰ ਗੱਲ ਘਾਉ ਦੇ ਦੇਣਾ ਦੇਣਾ ਨਾ ਕਾਉ ਕਟਾਰਾ ਦੇ ਸਕਾ ਗੁਰਮੁਖ ਦੀ ਗੱਲ ਹੈ ਉਹਨੂੰ ਕਟਾਰਾ ਕੋਈ ਨਹੀਂ ਕਾਉ ਦੇ ਸਕਦਾ ਸਾਡਾ ਕੂੜ ਦਾ ਘਟਾਰਾ ਨਾ ਗੁਰੂ ਨੂੰ ਕੋਈ ਨਹੀਂ ਦੇ ਸਕਦਾ ਗੁਰੂ ਤੇ ਅਸਰ ਨਹੀਂ ਉਹਦੇ ਸੰਤੋਖ ਦੀ ਸਜੋ ਹੈ ਨਾ ਪਾਈ ਹੋਈ ਸੰਤੋਖ ਦੀ ਸਜੋ ਤੇ ਉਹ ਕੋਈ ਨਹੀਂ ਲੱਗਦਾ ਉਹਦਾ ਲਾਲਚ ਦਊਗਾ ਹੋਰ ਕੀ ਕਰੂਗਾ ਲਾਲਚੇ ਤਾਂ ਦਿੱਤਾ ਸੀ ਸਾਹਿਬਜ਼ਾਦਿਆਂ ਨੂੰ ਕੋਈ ਘਟਾਰਾ ਲਾਲਚੇ ਦਊਗਾ ਜੇ ਸੰਤੋਖ ਹੋਵੇ ਤਾਂ ਲਾਲਚ ਨੇ ਅਸਰ ਨਹੀਂ ਕਰਨਾ ਸੱਚ ਸੰਸਾਰ ਫਿਰ ਕੀ ਕਰਦੀ ਹੈ ਕਾੜ ਤੇ ਤਿਸ ਕੀ ਅਪਰਾਪਾਰ ਐਸੀ ਕਾੜਤ ਘੜਦੀ ਹੈ ਬਿਆਨ ਤੇ ਪਰੇ ਅਗਲ ਹੂੰ ਕਿਰਤ ਕਮਾਵਣ ਸੁਭ ਸੁਭ ਕਿੰਨੇ ਗੁਰਬਾਣੀ ਘਾੜਦੇ ਘੜ ਰਹੀ ਹੈ ਕੀ ਕਰ ਰਹੀ ਹੈ ਸਾਡੀ ਬੁੱਧੀ ਨੂੰ ਘੜ ਰਹੀ ਹੈ ਅਕਲ ਨੂੰ ਘੜ ਰਹੀ ਹੈ ਮਨ ਨੂੰ ਘੜ ਰਹੀ ਹੈ ਇਹ ਪਰਪਾਰ ਘੜਦਾ ਮਨ ਘੜਨਾ ਕੋਈ ਖਰਾਦ ਬਣਿਆ ਜੀ ਜਬਨ ਫੜ ਲਈਏ ਬਈ ਉਹਦੇ ਟੂਲ ਲਾ ਕੇ ਇਹਨੂੰ ਸਹੀ ਕਰ ਲਈਏ ਗੋਲ ਕਰ ਲਈਏ ਸਹੀ ਕਰ ਲਈਏ ਇਹਦਾ ਸਾਈਜ਼ ਬਣਾ ਲਈਏ ਇਹ ਜੰਗ ਜੰਗ ਲਾ ਲਈਏ ਇਹਦਾ ਫੜਿਆ ਹੈ ਇਹਨੂੰ ਕਿਵੇਂ ਕਰਨਾ ਹੈ ਕੜਿਆ ਹੈ ਨਾ ਕਿਰਤ ਕਮਾਵਣ ਸੁਭ ਸੁਭ ਕਿੰਨੇ ਤਨੀ ਪ੍ਰਭਾਵ ਤਨੀ ਲੱਗ ਜਾਣ ਇਹਦਾ ਅਰਥ ਤਿੰਨ ਕਿਉਂ ਨਹੀਂ ਕੀਤਾ ਸਵੈਲ ਦਾ ਹੋਈ ਇਹਦਾ ਸਰੀ ਨਹੀਂ ਕੀਤਾ ਇੱਥੇ ਜਿਹੜਾ ਤਿੰਨ ਨਹੀਂ ਕੀਤਾ ਤੇ ਤਿੰਨ ਹੀ ਕਰ ਲਿਆ ਉਥੇ ਤਿੰਨ ਨੂੰ ਉਥੇ ਤਿੰਨ ਕਰ ਲਿਆ ਇਹ ਤਾਂ ਹਜ਼ਾਰ ਵਾਰ ਆਇਆ ਉਹ ਤਿੰਨ ਕਿ ਉਥੇ ਦਿਮਾਗ ਜਿੱਦਾਂ ਪਹਿਲਾਂ ਹੀ ਫਸੇ ਨੇ ਹਿੰਦੂ ਮਤ ਵਾਲੇ ਆਪ ਦੇ ਹਿੰਦੂ ਮਤ ਦਾ ਨੇ ਪੜਦੇ ਨੇ ਗੁਰਮਤ ਮੰਨੀ ਵਾਲਾ ਹਿੰਦੂ ਮਤ ਬੈਠੇ ਨੇ ਨਾਮ ਹਿੰਦੂ ਮਤ ਵਾਲਾ ਮੰਨੀ ਬੈਠੇ ਨੇ ਚਲ ਜਲੇ ਲੈ ਇੱਥੇ ਨਾਮ ਪੜ ਲੈਂਦੇ ਨੇ ਹਿੰਦੂ ਮਤ ਵਾਲਾ ਠੀਕ ਹੈ ਰਾਮ ਦੀ ਜਗ੍ਹਾ ਵੈਗਰੂ ਕਰ ਲਿਆ ਧਰਮ ਆਲਰੇਡੀ ਪਹਿਲਾਂ ਮੰਨਿਆ ਹੋਇਆ ਕੁਝ ਇਹ ਸਾਰੇ ਜਿਹੜੇ ਜੀ ਪੈਦਾ ਕੀਤੇ ਨੇ ਹੁਕਮ ਨੇ ਪੈਦਾ ਕੀਤੇ ਨੇ ਕਾਦੇ ਵਾਸਤੇ ਕੀਤੇ ਨੇ ਸ਼ੁਭ ਅਸ਼ੁਭ ਕਰਤ ਲੋਕ ਇਸ ਦੀ ਕਰਤ ਹੈ ਸਿਰਤ ਕਮਾਉਣ ਸ਼ੁਭ ਕਰਤ ਹੈ ਸ਼ੁਭ ਵੀ ਕਰਤਾ ਅਸ਼ੁਭ ਵੀ ਹੈ ਉਹ ਸ਼ੁਭ ਤਾਂ ਉਹ ਕਰਤਾ ਜਿਹੜੀ ਅਸੀਂ ਸਰੀਰ ਵਾਸਤੇ ਕਰਨੀ ਹੈ ਕਰਨੀ ਹੈ ਉਹ ਵੀ ਪਰ ਅਸ਼ੋਭ ਨਹੀਂ ਹੈਗੀ ਲੋੜ ਹੁੰਦੀ ਹੈ ਉਹਦੀ ਵੀ ਲੋੜ ਉਹ ਸ਼ੋਭ ਕੰਮ ਬਹੁਤੇ ਨਹੀਂ ਕਰੀ ਰਹੇ ਘੱਟ ਤੋਂ ਘੱਟ ਕਰੀ ਰਹੇ ਜਿਹੜਾ ਕੰਮੇ ਸ਼ੋਭ ਹੈ ਕਰਨਾ ਪੈ ਗਿਆ ਉਹ ਥੋੜੇ ਤੋਂ ਥੋੜੇ ਹੀ ਰਹੇ ਜਿਹੜੇ ਸ਼ੋਭ ਹੈ ਵੱਧ ਵੱਧ ਹੋ ਰਹੇ ਲਿਖਦੇ ਨੇ ਅਸ਼ੋਭ ਕਰਮ ਨੂੰ ਵੀ ਪੈਦਾ ਕੀਤਾ ਹੈ ਕਿਨੇ ਤਨੀ ਪ੍ਰਭਾਵ ਰੱਬ ਨੇ ਕੀਤਾ ਅਸ਼ੋਕ ਕੀ ਹੈ ਵੀ ਜੀਵ ਦਾ ਆਹਾਰ ਜੀ ਹੈ ਅਸ਼ੋਕ ਕੰਮ ਜੀ ਨੇ ਜੀ ਨੂੰ ਖਾ ਕੇ ਜਿੰਦਾ ਰਹਿਣਾ ਕੰਮ ਸ਼ੋਭ ਨਹੀਂ ਹੈਗਾ ਸ਼ੋਭ ਹੈ ਸ਼ੋਭ ਹੈ ਪਰ ਕਰਨਾ ਨੂੰ ਪੈਣਾ ਮਾਰਨ ਦੀ ਡਿਊਟੀ ਉਹਦੀ ਹੈ ਮਾਰਨਾ ਨੂੰ ਪੈਣਾ ਪੈਦਾ ਕਰਨ ਦੀ ਡਿਊਟੀ ਇਹਦੀ ਹੈ ਪੈਦਾ ਇਹਨੂੰ ਕਰਨਾ ਪੈਣਾ ਉਹ ਇਹਨੂੰ ਜਾਣ ਕੇ ਲਾਇਆ ਨਹੀਂ ਇਹਨੇ ਪੈਦਾ ਨਹੀਂ ਕਰਨਾ ਇਹ ਸ਼ੁਭ ਕੰਮ ਇਹ ਤੇ ਕਰਾਏ ਉਹਨੇ ਆਪਣੇ ਵਾਲੇ ਕੰਮ ਕੁਝ ਇਹ ਤੇ ਕਰਵਾਏ ਨੇ ਸੰਸਾਰ ਦੇ ਕੰਮ ਸੰਸਾਰ ਦੇ ਜਿੰਨੇ ਕੰਮ ਨੇ ਸ਼ੁਭ ਨਹੀਂ ਹੈਗੇ ਸ਼ੁਭ ਨੇ ਇਹ ਲੈ ਕੇ ਬਹਿ ਜਾਣਾ ਇਹਦਾ ਨਹੀਂ ਹੈ ਪਰ ਕਰਨੇ ਮੈਨੂੰ ਕਿਉਂਕਿ ਸਰੀਰ ਜੋ ਹੈ ਦੇਖੋ ਇਹ ਵੀ ਕਰਨੇ ਨੇ ਪਰ ਬਚ ਕੇ ਕਰਨੇ ਨੇ ਸਮਝ ਕੇ ਕਰਨੇ ਕਿੱਥੇ ਤੱਕ ਕਰਨੇ ਨੇ ਉਦੋਂ ਗਾਹਾਂ ਨਹੀਂ ਜਾਣਾ ਰਿਆਇਤਾ ਬਣਨਾ ਬਣਨਾ ਪਰ ਬਹੁਤ ਹੀ ਸੀਮਤ ਜਗ੍ਹਾ 'ਚ ਬਣ ਘੱਟ ਤੋਂ ਘੱਟ ਬਚ ਕੇ ਬਣਨਾ ਜਰਾ ਗਾਹਾਂ ਗਏ ਧਾਰਨੇ ਰੋੜ ਕੇ ਲੈ ਜਾਣਾ ਪਤਾ ਨਹੀਂ ਕਦ ਪਾਣੀ ਪਿੱਛੇ ਜ਼ਿਆਦਾ ਆਏ ਪਹਾੜਾਂ ਚੋਂ ਨਿਗਾਹ ਰੱਖ ਕੇ ਚੌਕਸੋ ਕੇ ਬਣਨ ਦਰਿਆ 'ਚ ਬਣਨਾ ਕੋਈ ਐਸਾ ਜਾਨਵਰ ਹੋਵੇ ਲੱਤ ਖਿੱਚ ਕੇ ਲੈ ਮਾਇਆ ਜੀ ਜੇ ਵਰਤਣਾ ਬਹੁਤ ਸਾਵਧਾਨੀ ਨਾਲ ਵਰਤਣਾ ਸਾਵਧਾਨ ਅਕਾਦਰ ਚੀਜ਼ ਹੋ ਕੇ ਰਹਿਣਾ ਸਾਵਧਾਨ ਕਾਗਰ ਹੋ ਚੀਤ ਹੋ ਕੇ ਮਾਇਆ ਦੇ ਵਰਤਨ ਨੇ ਅਸ਼ੋਭ ਕੰਮ ਨੇ ਮਾਇਆ ਨਾਲ ਸੁੰਦਰ ਜਿੰਨੇ ਕੰਮ ਸਾਰੇ ਅਸ਼ੋਭ ਸਾਰੇ ਅਸ਼ੋਭ ਨੇ ਕਰਨੇ ਜ਼ਰੂਰ ਨੇ ਕਰਨੇ ਵੀ ਨੇ ਹੁਕਮ ਵੀ ਹੈ ਇਹਨੂੰ ਇਹ ਸ਼ੁਭੇ ਨੇ ਫਿਰ ਇਹੀ ਪਸਾਉਂਦੇ ਨੇ ਸ਼ੁਭ ਕੰਮ ਉਹ ਹੈ ਜਿਹੜਾ ਭਾਈ ਨਾਲ ਜਾਣ ਵਾਲਾ ਜਿਹੜੀ ਕਮਾਈ ਅਸੀਂ ਨਾਮ ਦੀ ਕਰਨੀ ਹੈ ਉਹ ਸ਼ੁਭ ਹੈ ਉਹ ਸਾਡੇ ਨਾਲ ਜਾਣੀ ਹੈ ਜਿਹੜੀ ਨਾਲ ਨਹੀਂ ਜਾਣੀ ਉਹ ਸ਼ੁਭ ਹੈ ਕਰਨੀ ਹੋ ਵੀ ਹੈ ਸਮਝੇ ਕਰਨੀ ਹੋ ਗਈ ਪਰ ਉਹ ਘੱਟ ਤੋਂ ਘੱਟੇ ਕਰਨੀ ਕਿਸ ਕਿਰਤ ਕਮਾਉਣ ਸੁਭ ਸੁਭ ਕੀਨੇ ਤਿਨੀ ਪ੍ਰਭਾਵ ਪ੍ਰਭ ਨੇ ਆਪ ਕੀਤੇ ਨੇ ਸ਼ੋਭਾ ਜੋ ਕੰਮ ਕਰਨ ਵਾਸਤੇ ਕੀਤੇ ਨੇ ਤਾਂ ਸ਼ੁਭ ਕੰਮ ਛੱਡ ਕੇ ਸ਼ੋਭੇ ਨਹੀਂ ਕਰੀ ਜਾਣੇ ਇਹ ਸ਼ੁਭ ਦੇ ਮਗਰੇ ਪੈ ਗਏ ਸ਼ੁਭ ਛੱਡ ਗਏ ਇੱਕ ਪਾਸੜੇ ਸ਼ੁਭ ਤਾਂ ਕਰਦੇ ਜਿਹੜੇ ਸ਼ੁਭ ਕਰਦੇ ਨੇ ਉਹ ਵੀ ਸ਼ੁਭ ਇਹਨਾਂ ਨੇ ਆਪਣੇ ਮੰਨੇ ਹੋਏ ਨੇ ਗੁਰੂ ਤੋਂ ਨਹੀਂ ਪੁੱਛਿਆ ਅੱਛਾ ਜੇ ਸ਼ੁਭ ਕੰਮ ਨੂੰ ਕਰਦੇ ਉਹ ਸ਼ੁਭ ਕੰਮ ਕਿਹੜੇ ਨੇ ਸ਼ੁਭ ਕੰਮ ਗੁਰੂ ਤੋਂ ਬਾਣੀ ਤੋਂ ਨਹੀਂ ਪੁੱਛਿਆ ਵੀ ਕੌਣ ਨੇ ਉਹ ਆਪਣੇ ਮੰਨੇ ਸ਼ੁਭ ਨੇ ਜਿਹੜੇ ਮੈਨੂੰ ਚੰਗੇ ਲੱਗਦੇ ਨੇ ਉਹ ਸ਼ੁਭ ਨੇ ਉਹਨਾਂ ਤੋਂ ਵੀ ਸ਼ੁਭ ਕੰਮਾਂ ਤੋਂ ਵੀ ਮੰਗਿਆ ਕੀ ਹੈ ਮੰਗਿਆ ਫਿਰ ਅਸ਼ੁਭ ਕੰਮ ਉਹ ਵੀ ਹੋਰੇ ਕੋਈ ਮੰਗ ਲੈ ਕਾਰੋਬਾਰ ਵੱਡਾ ਹੋ ਜਵੇ ਉਹ ਸ਼ੁਭ ਕੰਮ ਨੂੰ ਬੜਾ ਤਕੜਾ ਹੋ ਕੇ ਕਰ ਉਹ ਸ਼ੁਭ ਕੰਮ ਕਰਨ ਦੀ ਹਿੰਮਤ ਬਖਸ਼ ਹਾਂ ਪਸ਼ੂ ਆਪਣਾ ਹੌਂ ਹੌਂ ਕਰੇ ਨਾਨਕ ਬਿਨ ਹਰ ਕਹਾ ਕਮਾਤ ਦੇਖੋ ਦੋਏ ਕੰਮ ਹਰ ਦੀ ਮਰਜ਼ੀ ਨਾਲੇ ਹੋ ਰਹੇ ਨੇ ਤੂੰ ਕਹੇ ਨਾ ਮੈਂ ਕਰਦਾ ਮੈਂ ਕਰਦਾ ਤੂੰ ਕੁਝ ਨਹੀਂ ਕਰਦਾ ਹਾਂ ਨਾ ਕਰ ਤੇਰੂ ਭੇਜਿਆ ਦੋਏ ਕੰਮ ਕਰਨਾ ਜੇ ਤਾਂ ਤੂੰ ਹਾਂ ਕਰਦਾ ਮੈਂ ਕਰਦਾ ਫਿਰ ਤੂੰ ਪਸ਼ੂ ਜੇ ਤੂੰ ਕਹੇ ਮੈਂ ਕੁਝ ਨਹੀਂ ਕਰਦਾ ਫਿਰ ਤੂੰ ਬੰਦਾ ਤੂੰ ਸਿਰਫ ਆਦਮੀ ਤਾਂ ਹੈ ਜੇ ਤੈਨੂੰ ਇਹ ਪਤਾ ਹੈ ਵੀ ਮੈਂ ਸ਼ੁਭ ਅਰ ਸ਼ੁਭ ਕੰਮ ਤਾਂ ਦੋਏ ਕਰਨੇ ਨੇ ਕਿਸ ਹੱਦ ਤੱਕ ਮੈਂ ਸ਼ੁਭ ਕੰਮ ਕਰਨੇ ਨੇ ਆਇਆ ਮੈਂ ਸ਼ੁਭ ਕੰਮ ਲਾਭ ਤਾਂ ਮੈਨੂੰ ਸ਼ੁਭ ਕੰਮ ਦਾ ਹੀ ਹੈ ਸ਼ੁਭ ਕੰਮਾਂ ਦਾ ਮੇਰਾ ਨੁਕਸਾਨ ਹੈ ਸ਼ੁਭ ਕੰਮ ਘਾਟੇ ਦੇ ਕੰਮ ਨੂੰ ਕਹਿੰਦੇ ਨੇ ਘਾਟੇ ਦੇ ਕੰਮ ਵੀ ਕਰਨੇ ਨੇ ਹੋਣੇ ਨੇ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਜਿਹੜਾ ਕੰਮ ਕਰਨਾ ਹੈ ਟਾਈਮ ਜਿਹੜਾ ਜਾਣਾ ਉਹ ਸਾਨੂੰ ਘਾਟਾ ਹੀ ਪੈਣਾ ਉਹਦਾ ਜਿੰਨਾ ਵੀ ਧਿਆਨ ਸਾਡਾ ਸਰੀਰ ਵਾਸਤੇ ਖਰਚ ਹੋਣਾ ਹੈ ਅਕਲ ਦਾ ਉਹ ਘੱਟ ਹੈ ਕਿਉਂਕਿ ਸ਼ੁਭ ਕੰਮ ਉਹ ਤੇ ਰਹਿ ਨੇ ਉਹਨਾਂ ਕਮਾਈ ਉਹ ਤਾਂ ਰਹਿ ਜਾਣੀ ਨਾਮ ਨਾਲ ਸ਼ੁਭ ਹੈ ਸ਼ੁਭ ਨਾਮ ਹਾਂ ਨਾਮ ਨਾਲ ਸ਼ੁਭ ਹੈ ਸ਼ੁਭ ਨਾਮ ਨਹੀਂ ਆਈ ਹੈ ਉਹ ਸ਼ੁਭ ਨਾਲ ਹੁੰਦੀ ਜੇ ਲਾਭ ਹੈ ਉਹ ਹੀ ਸ਼ੁਭ ਕੰਮ ਵਿੱਚ ਲਾਭ ਹੈ ਹੁਣ ਜੇ ਤਾਂ ਸੰਸਾਰੀ ਲਾਭ ਨੂੰ ਪਹਿਲਾ ਮੰਨਦੇ ਸੰਸਾਰੀ ਹਾਨੀ ਨੂੰ ਹਾਨੀ ਮੰਨਦੇ ਸੰਸਾਰੀ ਲਾਭ ਔਰ ਹਾਨੀ ਦਾ ਬਰਾਬਰ ਨੇ ਇਹ ਤਾਂ ਸੁਪਨੇ ਦੀ ਲਾਭ ਹਾਨੀ ਜਿਹੜੀ ਸੰਸਾਰੀ ਲਾਭ ਹਾਨੀ ਅਸੀਂ ਮੰਨੀ ਹੈ ਨਾ ਤਾਂ ਸੁਪਨੇ ਦੀ ਜਾਂ ਅੱਖ ਖੋਲਣੀ ਹੈ ਨਾ ਹਾਨੀ ਹੈ ਨਾ ਲਾਭ ਹੈ ਕੁਝ ਵੀ ਨਹੀਂ ਵੀ ਅੱਖ ਖੁੱਲੀ ਤੇ ਬਾਤ ਨਾ ਹਾਨੀ ਹੈ ਨਾ ਲਾਭ ਹੈ ਇਹ ਸੁਪਨੇ ਦੀ ਜ਼ਿੰਦਗੀ ਹੈ ਸੁਪਨੇ ਦੀ ਹਾਨੀ ਲਾਭ ਹੈ ਅਸਲ ਹਾਨੀ ਲਾਭ ਕੀ ਹੈ ਇਹ ਤਾਂ ਗੱਲ ਸਾਨੂੰ ਗੁਰੂ ਨੇ ਆਖੀ ਨਾ ਸੁਪਨਿਆਂ ਦੀ ਸੰਸਾਰ ਹੈ ਹਾਨੀ ਲਾਭ ਵੀ ਫਿਰ ਸੁਪਨੇ ਲਈ ਹੈ ਉਹ ਸ਼ੁਭ ਕੰਮ ਸਾਰੇ ਸੁਪਨਾ ਬਣ ਕੇ ਕਰ ਦਿੰਦੇ ਸੰਸਾਰ ਸੁਪਨਾ ਹੈ ਸੁਪਨੇ 'ਚ ਕੁਝ ਨਾ ਕੁਝ ਉਹ ਸ਼ੁਭ ਕੰਮਾਂ ਦੀ ਲੋੜ ਰਹਿੰਦੀ ਹੋ ਪਸ਼ੂ ਆਪਣਾ ਹਾਂ ਹਾਂ ਕਰੇ ਨਾਨਕ ਬਿਨ ਹਰ ਕਹਾ ਕਮਾਤ ਹਰ ਸ਼ਕਤੀ ਹਰਦੀ ਹੈ ਤੇਰੇ ਕੋਲ ਅੰਦਰਲੇ ਦੀ ਉਹਦੇ ਬਿਨਾ ਤੂੰ ਕੀ ਕਰਦਾ ਆਪ ਕੁਝ ਨਹੀਂ ਆਪਣੇ ਮੂਲ ਤੋਂ ਵੱਖਰਾ ਹੋ ਕੇ ਤੂੰ ਕੁਝ ਨਹੀਂ ਕਰਦਾ ਬਿਨਾਂ ਹਰ ਕਾ ਕਮਾ ਕੀ ਕਮਾਈ ਕਰਦਾ ਤੂੰ ਹਜ਼ਾਰ ਤੋਂ ਬਿਨਾਂ ਹਰ ਕਾ ਕਮਾ ਕੁਝ ਵੀ ਕਮਾਈ ਨਹੀਂ ਕਰ ਸਕਦਾ ਸਾਨੂੰ ਛੱਡ ਕੇ ਆਪਣੇ ਮੂਲ ਨਾਲ ਜੁੜੇ ਤੋਂ ਹੀ ਤੇਰੀ ਕੋਈ ਕਮਾਈ ਹੈ ਲਾਭ ਹੈ ਕਿੰਨੇ ਦਿਨ ਪ੍ਰਭਾਵ ਹੈ ਉਹ ਸ਼ੁਭ ਕੰਮ ਨਹੀਂ ਹੋ ਰਿਹਾ ਤੇ ਕੋਈ ਸ਼ੁਭ ਕੰਮ ਨਹੀਂ ਹੋ ਰਿਹਾ ਹਰ ਤੋਂ ਬਿਨਾ ਹਰ ਨਾਲ ਜੁੜ ਕੇ ਸ਼ੁਭ ਕੰਮ ਹੋਊਗਾ ਕਮਾਈ ਉਹ ਹੈ ਜਿਹੜੀ ਹਰ ਨਾਲ ਜੁੜ ਕੇ ਕਰੇਗਾ ਬਿਨ ਹਰ ਜੋ ਕਰੇਗਾ ਉਹ ਕਮਾਈ ਹੈ ਨਹੀਂ ਉਹ ਸ਼ੁਭ ਕੰਮ ਬਿਨ ਹਰ ਕੰਮ ਹਰ ਨੂੰ ਛੱਡ ਕੇ ਨਹੀਂ ਕਮਾਈ ਕਰਨਾ ਕਿੱਥੇ ਕਮਾਈ ਹੈ ਸਮਝਾ ਕੇ ਮੈਂ ਕਮਾਈ ਹੈ ਆਪਣੇ ਮੂਲ ਨਾਲ ਟੁੱਟ ਕੇ ਦੱਸ ਕੇ ਮੈਂ ਕਮਾਈ ਹੈ ਮੈਨੂੰ ਸਮਝਾ ਕੇ ਨੇ ਕਮਾਈ ਕਿੱਥੇ ਲੈ ਜਾਗਾ ਨਾਲ ਹਰ ਨਾਲ ਜੁੜ ਕੇ ਹੀ ਇੱਕ ਮਨ ਇੱਕ ਚਿੱਤ ਹੋ ਕੇ ਜੋ ਕਮਾਈ ਹੈ ਉਹ ਕਮਾਈ ਹੈ ਸੱਚ ਦੂਈ ਕਮਾਈ ਹੈ ਨਹੀਂ ਤਸਕੀ ਕਮਾਉਣਾ ਹੈ ਜੇ ਤੂੰ ਕਹਿਣਾ ਮੈਂ ਕਮਾਉਣਾ ਹਰ ਤੋਂ ਬੇਮੁਖ ਹੋ ਕੇ ਜਿਹੜੀ ਕਮਾਈ ਹੈ 10 ਕੀ ਕਮਾਇਆ ਕਿਉਂ ਉਹਨੂੰ ਤੂੰ ਕਮਾਈ ਮੰਨਦਾ ਕਿਹੜੇ ਹਿਸਾਬ ਨਾਲ ਕਮਾਈ ਹੈ ਬਿਨ ਹਰ ਕਹਾ ਕਮਾਉਣਾ 10 ਕੀ ਕਮਾਉਣਾ ਸਮਝਾ ਸੰਸਾਰੀ ਕਮਾਈ ਕਹੂਗਾ ਮੈਂ ਕੌਣ ਇਹ ਤਾਂ ਕਮਾਈ ਹੈ ਹੀ ਨਹੀਂ ਤੇ ਕਮਾਈ ਹੋਣੀ ਹੈ ਇਹ ਕਮਾਈ ਹੋਣੀ ਇਹ ਤਾਂ ਅਸ਼ੁਭ ਕੰਮ ਅਸ਼ੁਭ ਕੰਮ ਕਮਾਈ ਹੁੰਦੀ ਹੈ ਇਹ ਸ਼ੁਭ ਕੰਮ ਹੈ ਇੱਕ ਵਈ ਹੈ ਇਹ ਤਾਂ ਕਰਨੇ ਪੈਣੇ ਤੇ ਇੱਕ ਕੰਮ ਕਰਨਾ ਪੈਣਾ ਵੀ ਰੋਟੀ ਖਾਣ ਤੋਂ ਪਹਿਲਾਂ ਹੱਥ ਧੋਣੇ ਪੈਣੇ ਨੇ ਦਾ ਹੱਥ ਧੋਣ ਨਾਲ ਢੱਡ ਭਰ ਗਿਆ ਹੱਥ ਧੋਣੇ ਪੈਣੇ ਕੰਮ ਦਾ ਕੀਤਾ ਉਹ ਵੀ ਕੰਮ ਤਾਂ ਉਹ ਵੀ ਕੀਤਾ ਹੀ ਹੈ ਸਾਬਣ ਵੀ ਚਾਹੀਦਾ ਪਾਣੀ ਵੀ ਚਾਹੀਦਾ ਕੀ ਕਮਾਈ ਹੈ ਕੀ ਕਮਾਈ ਹੈ ਲਓ ਸਰਜ ਲਓ ਦੇ ਸਾਹਮਣੇ ਦਾ ਚੋਰ ਕੀ ਹੈ